ਤਨ ਕੋ ਸ਼ਰਮ ਨਾ ਤਿਸੈ ਤਿਸ ਕਾਲਾ ਨਾ ਤੇ ਮੁਰਗੇ ਦੀ ਪਰਵਾਹ ਕਰਦਾ ਹੈ ਨਾ ਥਕਾਵਟ ਹੀ ਵੇਖਦਾ ਮੇਰਾ ਸਰੀਰ ਨਸਕ ਨਸ ਕੇ ਥੱਕ ਗਿਆ ਇਧਰ ਧਿਆਨ ਨਹੀਂ ਜਿਤ ਸੇਵਾ ਕੇ ਤਤਪਰ ਹੋਵਾ ਇੱਕੋ ਹੀ ਹੈ ਸੇਵਾ ਸੱਜੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਦੇ ਵਕਤ ਵਿੱਚ ਇੱਕ ਸਿੱਖ ਨੂੰ ਉਸ ਈਰਖਾਵਾਦੀ ਸਿੱਖਾਂ ਨੇ ਕੁਝ ਮਾਰਿਆ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਪਾਸ ਪਤਾ ਲੱਗਾ ਉਹਨਾਂ ਨੂੰ ਸੱਦਿਆ ਉਹਨਾਂ ਮਾਰਿਆ ਇਸ ਗੱਲੋਂ ਵੀ ਇਹ ਥੋੜੇ ਚਿਰ ਦਾ ਆਇਆ ਹੈ ਤੇ ਗਰੀਬ ਨਵਾਜ ਜੋ ਵੀ ਕੰਮ ਕਹਿੰਦੇ ਆ ਇਹਨੂੰ ਕਹਿੰਦੇ ਆ ਨੇ ਚੱਕਰ ਕਰਦਾ ਹੈ ਤੇ ਸਾਡੇ ਵੱਲ ਧਿਆਨ ਕੋਈ ਨਹੀਂ ਤੇ ਜੇ ਇਹ ਤੁਰ ਜਾਏ ਤੇ ਸਾਡੇ ਵੱਲ ਧਿਆਨ ਹੋਵੇ ਤੇ ਅਸੀਂ ਸੇਵਾ ਕਰੀਏ ਪਰ ਉਹ ਅੰਦਰ ਪਿਆਰ ਉਹ ਨਹੀਂ ਜਿਹੜੇ ਜਿਸ ਹਿਸਾਬ ਨਾਲ ਉਹ ਸੇਵਾ ਕਰਦਾ ਉਹਨੇ ਗੁੱਟਿਆ ਐਸੇ ਗੱਲੋਂ ਸੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਨਾਂ ਨੂੰ ਬੁਲਾ ਲਿਆ ਤੇ ਇੱਕ ਜਲ ਦਾ ਕਟੋਰਾ ਮੰਗਵਾਇਆ ਜਿਹੜਾ ਸਿੱਖ ਸੇਵਾ ਕਰਦਾ ਸੀ ਚਿਤ ਕਰਕੇ ਉਹਦੇ ਹੱਥੋਂ ਤੇ ਜਲ ਵਿੱਚ ਪਤਾਸੇ ਪਵਾ ਦਿੱਤੇ ਤੇ ਦੂਜਿਆਂ ਸਿੱਖਾਂ ਦੇ ਹੱਥੋਂ ਰੋੜ ਪਾਤੇ ਵਿੱਚ ਰੋੜ ਜਲ ਵਿੱਚ ਤੇ ਦੋਹਾਂ ਨੂੰ ਆਖਿਆ ਵੀ ਪਾ ਕੇ ਘੋਲ ਦਿਓ ਉਹਨਾਂ ਐਸਾ ਕਰਕੇ ਮਲਾਏ ਹੁਣ ਪਤਾਸੇ ਦੇ ਵਿੱਚ ਭੁੱਲ ਜਾਣੇ ਸਨ ਤੇ ਰੋੜ ਕਿੱਥੋਂ ਭੁੱਲਨੇ ਸਨ ਕਹਿੰਦੇ ਸਿੱਖਾ ਤੂੰ ਪਤਾਸੇ ਕਰਦੇ ਉਹਨਾਂ ਕਿਹਾ ਤੁਸੀਂ ਹੋਰ ਕੱਢੋ ਔਰ ਹੋਰ ਤਾਂ ਉੱਥੇ ਨਿਕਲ ਆਏ ਪਾਣੀ ਵਿੱਚੋਂ ਤੂੰ ਪਤਾਸੇ ਕਿੱਥੋਂ ਨਿਕਲਣ ਸੱਚੇ ਜਿਵੇਂ ਨੇ ਭਾਈ ਸਿੱਖੋ ਜਿਹੜੀ ਇਹ ਸੇਵਾ ਕਰਦਾ ਨਾ ਇਹ ਵਿੱਚ ਖੁੱਲ ਗਿਆ ਇਸ ਦਾ ਪਿਆਰ ਮੇਰੇ ਅੰਦਰ ਇਸ ਦੇ ਅੰਦਰ ਮੇਰਾ ਪਿਆਰ ਹੈ ਇਹਦਾ ਪਿਆਰ ਮੇਰੇ ਅੰਦਰ ਹਿਰਦਾ ਸਿੱਖ ਹੋ ਗਿਆ ਪਰ ਜਿੱਦੋਂ ਤੁਸੀਂ ਸੇਵਾ ਕਰਦੇ ਹੋ ਰੋਲਾ ਵਰਗੀ ਪਾਣੀ ਵਿੱਚ ਭਾਵੇਂ 100 ਵਾਰ ਪਾਸ਼ੂ ਦਾ ਕੋ ਖੁਰਨਾ ਤੁਹਾਨੂੰ ਭਾਵੇਂ ਆਇਆਂ ਨੂੰ ਤੁਸੀਂ ਕਹਿੰਦੇ ਅਸੀਂ ਸਾਨਾਵੇਂ ਪਾਸ਼ੂ ਸੇਵਾ ਕਰਦੇ ਆਇਆ ਸਾਡੇ ਵੱਡੇ ਇੱਥੇ ਪਾਸ਼ੂ ਕਰਦੇ ਆਏ ਨੇ ਪਰ ਇਸ ਤਰ੍ਹਾਂ ਹੀ ਕਰਦੇ ਆ ਜਿਵੇਂ ਤੁਸੀਂ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਪਾਵੇਂ ਹੋਰ ਵੀ ਕਰਦੇ ਰਹੋ ਤੇ ਇਸ ਤਰ੍ਹਾਂ ਹੀ ਗਾਏਗਾ ਜਦ ਤੱਕ ਤੇ ਚਿਤ ਲਾ ਕੇ ਸੇਵਾ ਨਹੀਂ ਕਰਦੇ ਤਦ ਤੱਕ ਖੁਸ਼ੀ ਨਹੀਂ ਹੋ ਸਕਦੀ ਖੁਸ਼ੀ ਉਹਨਾਂ ਤੇ ਹੈ ਜਿਨ੍ਹਾਂ ਦਾ ਚਿਤ ਜਿਹੜਾ ਉਹ ਸਤਿਗੁਰੂ ਨਾਲ ਮਿਲ ਗਿਆ ਹੈ ਅਗੂ ਜੀ ਪਾਤਸ਼ਾਹ ਗਰੀਬ ਮਹਾਰਾਜ ਜੀ ਇਉਂ ਕਰਕੇ ਬਖਸ਼ਿਸ਼ ਕਰਦੇ ਜਿਨ੍ਹਾਂ ਦਾ ਪਿਆਰ ਇਉਂ ਲੱਗਾ ਭਾਵੇਂ ਉੱਥੇ ਮੁਸਲਮਾਨ ਹੋਏ ਭਾਵੇਂ ਕੋਈ ਸਰੀਰ ਹੋਏ ਉਹ ਇਹ ਤਾਂ ਨਹੀਂ ਕਿ ਜੇ ਸਿੱਖ ਹੋਏ ਉਹਦੇ ਅੰਦਰ ਪਿਆਰ ਨਹੀਂ ਤੇ ਫਿਰ ਭਾਵੇਂ ਸਿੱਖ ਹੋਏ ਤਾਂ ਕੀ ਹੋ ਗਿਆ ਜੇ ਪਿਆਰ ਹੈ ਪਿਆਰ ਮੁਸਲਮਾਨ ਦੇਖੋ ਪਿੰਡ ਵਿੱਚ ਅਜੇ ਕਿਸੇ ਨੂੰ ਸਾਊਰਾ ਲਗਤਾ ਨਹੀਂ ਦਿੱਤੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਗਰੀਬ ਮਹਾਰਾਜ ਜੀ ਨੇ ਪਰ ਲਗਤਾ ਕਿਨੂੰ ਦੇਤੀ ਰਾਏ ਬਲਾਰ ਉੱਤੇ ਬਖਸ਼ਿਸ਼ ਕਰ ਦਿੱਤੀ ਹਮਾ ਆਇਆ ਪੀਰ ਦਾ ਰਾਏ ਬੁਲਾਰ ਦੇ ਅਸਨਾ ਪਰਵੱਤੇ ਵਧੇ ਹੋਏ ਹਨ ਸਫੇਦ ਦਾਣਾ ਹੋ ਗਿਆ ਤੇ ਸਰੀਰ ਜਿਹੜਾ ਉਹਦੇ ਵਿੱਚ ਬਲ ਨਹੀਂ ਰਿਹਾ ਉੜ ਕੇ ਕੁਝ ਚੱਲਣਾ ਸ਼ੁਰੂ ਹੋ ਗਿਆ ਪਤਾ ਲੱਗ ਗਿਆ ਵੀ ਮੇਰਾ ਹੁਣ ਅਖੀਰ ਦਾ ਟਾਈਮ ਨੇੜੇ ਆਇਆ ਪਰ ਜਿਸਨਾ ਜਿਸਨਾ ਸਰੀਰ ਵਿੱਚ ਕਮਜ਼ੋਰੀ ਆ ਗਈ ਹੈ ਐਉਂ ਜਾਪਦਾ ਜਿਵੇਂ ਸਰੀਰ ਹੁਣ ਰਹਿਣਾ ਨਹੀਂ ਤਾਂ ਸਤਿਗੁਰੂ ਦੀ ਯਾਦ ਆਉਂਦੀ ਹੈ ਤੇ ਜਿੱਤੇ ਪਾਤਸ਼ਾਹ ਨੂੰ ਦਰਸ਼ਨ ਦੇਣ ਪਤਾ ਨਹੀਂ ਕਿੱਥੇ ਹੋਣਗੇ ਇਸ ਵੇਲੇ ਅਚਾਨਕ ਭਾਈ ਬਾਲਾ ਤੇ ਮਰਦਾਨਾ ਉਹ ਇਮਨਾਬਾਦ ਤੋਂ ਚੱਲ ਕੇ ਪਹੁੰਚੇ ਹਨ ਸੱਚੇ ਪਾਤਸ਼ਾਹ ਉੱਥੇ ਪੰਜੀ ਦਿਨ ਰਹਿਣ ਦਾ ਵਾਅਦਾ ਕੀਤਾ ਭਾਈ ਲਾਲੋ ਨਾਲ ਜਦੋਂ ਇਸ ਨੂੰ ਪਤਾ ਲੱਗਾ ਰਾਏ ਬਲਾਰ ਨੂੰ ਇਸ ਨੇ ਉਹਨਾਂ ਦੋਵਾਂ ਨੂੰ ਸੱਦਿਆ ਜਦੋਂ ਇਹ ਦੋਵੇਂ ਪਹੁੰਚੇ ਹਰਾਇ ਬਲਾਰ ਕੋਲ ਗੱਲ 'ਚ ਪੱਲਾ ਪਾ ਕੇ ਤੇ ਗੇਖ ਲੋ ਗਿਆ ਆਖਣ ਰਾਏ ਜੀ ਤੁਸੀਂ ਸਾਡੇ ਮਾਲਕ ਹੋ ਇਸ ਤਰ੍ਹਾਂ ਕਿਉਂ ਨਹੀਂ ਜੂਗਾ ਕਿ ਖਲੋਤੇ ਹੋ ਅੱਖ ਲਗੇ ਮੈਂ ਇਸ ਕਰਕੇ ਨਹੀਂ ਖਲੋਤਾ ਮੈਂ ਇਸ ਕਰਕੇ ਖਲੋਤਾ ਹਾਂ ਤੈਨੂੰ ਦੱਸੋ ਮੇਰਾ ਸਤਿਗੁਰੂ ਕਿੱਥੇ ਮੈਨੂੰ ਉਹਦੇ ਨਾਲ ਮਿਲਾ ਦਿਓ ਵੇਖੋ ਮੇਰੇ ਸਰੀਰ ਵੱਲੋਂ ਬਜ਼ੁਰਗ ਹੋ ਗਿਆ ਬੁੱਢਾ ਪਤਾ ਨਹੀਂ ਕਿੰਨੇ ਸਵਾਸ ਹਨ ਪਰ ਤੁਸੀਂ ਮਲਾ ਸਕਦੇ ਤੁਹਾਨੂੰ ਪਤਾ ਕਿੱਥੇ ਸਤਿਗੁਰੂ ਨਾਨਕ ਦੇਵ ਹਨ ਤੇ ਮੈਂ ਹੱਥ ਜੋੜਨਾ ਜੇ ਮੈਨੂੰ ਮਿਲਾ ਦਿਓ ਤਾਂ ਮੈਂ ਇਹ ਉਪਕਾਰ ਕਦੀ ਨਹੀਂ ਭੁੱਲ ਸਕਦਾ ਇਹ ਮੈਂ ਦੇਣਾ ਕਿਸੇ ਜਨ ਦੇ ਹੀ ਨਹੀਂ ਸਕਦਾ ਤੁਸੀਂ ਮੇਰੇ ਤੇ ਉਪਕਾਰ ਕਰੋ ਔਰ ਉਹਦੇ ਸੱਚੇ ਦਿਲ ਦੀ ਆਵਾਜ਼ ਉਹਨਾਂ ਕੋਈ ਆਖੇ ਹੀ ਨਹੀਂ ਗਿਆ ਕਿ ਜੀ ਨਹੀਂ ਜਾਂਦੇ ਉਸੇ ਵੇਲੇ ਬਾਲਾ ਜੀ ਤੁਰ ਪਏ ਹਨ ਪਿਛਲੀ ਪੈਰੀ ਪਹੁੰਚੇ ਇਮਨ ਆਬਾਦ ਸੱਚੇ ਪਾਸ਼ਾ ਪੁੱਛਿਆ ਕਿਉਂ ਕਿਸ ਤਰ੍ਹਾਂ ਆਏ ਤੇ ਦੱਸ ਸਾਡੇ ਰਾਏ ਬੁਲਾਰ ਦਾ ਕੀ ਹਾਲ ਹੈ ਅਗਤੇ ਪਾਸ਼ਾ ਮੈਂ ਇਸੇ ਵਾਸਤੇ ਆਇਆ ਕਿਰਪਾ ਕਰੋ ਰਾਏ ਬੁਲਾਰ ਦਰਸ਼ਨ ਵਾਸਤੇ ਤੜਫ ਰਿਹਾ ਸਤਿਗੁਰਾਂ ਨੂੰ 20 ਦਿਨ ਹੋ ਗਏ ਸਨ ਫਰੇਂਦਿਆਂ ਨੂੰ ਕਹਿਣ ਲੱਗੇ ਭਾਈ ਲਾਲੋ ਸਾਨੂੰ ਖੁਸ਼ੀਆਂ ਦੇ ਅਸੀਂ ਜਾਣਾ ਹੈ ਆਖਣ ਤੇ ਬਾਦਸ਼ਾਹ ਕੀ ਗੱਲ ਮੇਰੇ ਤੋਂ ਸੇਵਾ ਨਹੀਂ ਹੋਈ ਕਿੰਨੀ ਸੇਵਾ ਤੇ ਤੂੰ ਬੜੀ ਹੋਈ ਆ ਸੀ ਪ੍ਰਸੰਨ ਪਰ ਅਸੀਂ ਤੇਰੇ ਕੋਲ 5 ਦਿਨ ਕਹਿਣ ਤੋਂ ਪਹਿਲਾਂ ਜਾ ਰਹੇ ਹਾਂ ਤੇ ਇਹ 5 ਦਿਨ ਫੇਰ ਦੇਾਂਗੇ ਰਾਏ ਬੁਲਾ ਬੜਾ ਯਾਦ ਕਰੇ ਜੇ ਮੈਂ ਇੱਥੇ ਰਹਿ ਗਿਆ ਉਹ ਰਸੀ ਨੇ ਛੱਡੇ ਮੈਂ ਉਸ ਨੂੰ ਜਾ ਕੇ ਮਿਲਣਾ ਤੇ ਬਾਦਸ਼ਾਹ ਨਾਲ ਲੈ ਕੇ ਭਾਈ ਬਾਲੇ ਨੂੰ ਪਹੁੰਚੇ ਹਨ ਨਗਰ ਤੋਂ ਬਾਹਰ ਇਹਦੇ ਹਨ ਕਿਤੇ ਦਾਸ ਨੇ ਦੇਖ ਲਿਆ ਉਹ ਦੌੜਦਾ ਗਿਆ ਰਾਏ ਬਲਾਰ ਕੋਲ ਜਾ ਕੇ ਆਖਿਆ ਰਾਏ ਬਲਾਰ ਜੀ ਉਹ ਜਿਸ ਨਾਨਕ ਦੇ ਦਰਸ਼ਨ ਦੇ ਵਾਸਤੇ ਤੇਰੀਆਂ ਅੱਖਾਂ ਵਿੱਚੀਆਂ ਹੋਈਆਂ ਹਨ ਤੇਰਾ ਚਿੱਤ ਜਿਹੜਾ ਹਰ ਟਾਈਮ ਉਰਦਾ ਵਹਿੰਦਾ ਜਿਹਨੂੰ ਯਾਦ ਕਰਨਾ ਉਹ ਨਾਨਕ ਇਹ ਪਾਤਸ਼ਾਹ ਗੁਰੂ ਨਾਨਕ ਆ ਰਿਹਾ ਬਸ ਸੁਣਿਆ ਹੀ ਹੈ ਸੁਣਦਿਆਂ ਸਾਰ ਗਲਾ ਰੁਕ ਗਿਆ ਅੱਖਾਂ ਵਿੱਚੋਂ ਪਿਆਰ ਦੇ ਨਾਲ ਜਲ ਸ਼ੁਰੂ ਹੋ ਗਿਆ ਇਧਰੋਂ ਸੱਚੇ ਪਾਤਸ਼ਾਹ ਆਪਣੇ ਘਰ ਵੱਲ ਨਹੀਂ ਗਏ ਪਹਿਲਾਂ ਹੀ ਇਸ ਰਾਏ ਬਲਾਰ ਵੱਲ ਆ ਰਹੇ ਅੱਗੇ ਮੰਜੀ ਤੇ ਇਹ ਬੈਠਾ ਹੋਇਆ ਸੀ ਤੇ ਜਿਸ ਦਾ ਵੀ ਨਿਗਾਹ ਵੀ ਘਟ ਗਈ ਹੋਈ ਸੀ ਜਦੋਂ ਖੜਾਕ ਹੋਇਆ ਐਸਾ ਪਰਵਤੇ ਕੀ ਸਨ ਪਾਇਆ ਤੇ ਉਹ ਤਾਂ ਚੁੱਪੀ ਸਨ ਜਿਹਦੀ ਜੋਤ ਸਤਿਗੁਰੂ ਦੀ ਸਾਰੀਆਂ ਅੱਖਾਂ ਵਿੱਚ ਉਹ ਮਾਲਕ ਜਦ ਦਰਸ਼ਨ ਕੀਤਾ ਇਹਨੇ ਜਿਹਨੂੰ ਛੇਤੀ ਨਾਲ ਅੱਗੇ ਹੋਇਆ ਚਰਨਾਂ ਤੇ ਮੱਥਾ ਟੇਕਣ ਵਾਸਤੇ ਤੋਂ ਸਤਿਗੁਰਾਂ ਨੇ ਪਹਿਲਾਂ ਹੀ ਰਾਏ ਬੁਲਾਰ ਦੇ ਚਰਨਾਂ ਤੇ ਮੱਥਾ ਟੇਕਤਾ ਤੋਂ ਰਾਏ ਬੁਲਾਰ ਤਰਫ ਪਿਆ ਉਸ ਵੇਲੇ ਠੀਕ ਜਗ ਲਗੀ ਉਹਦੇ ਅੱਖਾਂ ਵਿੱਚੋਂ ਉਸ ਲਈ ਕਹਿੰਦਾ ਹੈ ਕਹਿਣ ਕਰਿਓ ਗੁਰੂ ਨਾਨਕ ਤੋਹੀ ਕਹਿਰ ਕਰਿਓ ਗੁਰੂ ਨਾਨਕ ਤੋਹੀ ਜੀਵਤ ਮਿਰਤਕ ਨਾ ਮੋਹੀ ਇਹ ਗੁਰੂ ਨਾਨਕ ਤੇਰਾ ਪਿਆਰ तेरा अंतर्मुख तेरा दर्शन ਮੈਨੂੰ ਤੇ ਸਾਰੀ ਦੁਨੀਆ ਭੁੱਲ ਗਈ ਮੈਨੂੰ ਤਾਂ ਕੁਝ ਪਤਾ ਨਹੀਂ ਰਿਹਾ ਮੈਂ ਸੰਸਾਰ ਨੂੰ ਜਿਉਂਦਾ ਹੀ ਮਰ ਗਿਆ ਤੇਰਾ ਜਲਵਾ ਤੇਰੀ ਮੂਰਤ ਹਰ ਥਾਂ ਮੈਨੂੰ ਦਿਸ ਰਹੀ ਹੈ ਇਹ ਕੀ ਕੀਤਾ ਮੇਰੇ ਚਰਨਾਂ ਤੇ ਮੇਰੇ ਪੈਰਾਂ ਤੇ ਕਿਉਂ ਹੱਥ ਲਾਇਆ ਤੇ ਬਾਅਦ ਚ ਰਹਿ ਬਲਾਲ ਤੁਸੀਂ ਖੁਦਾ ਦੇ ਪ੍ਰੇਮੀ ਹੋ ਕਹਿੰਦਾ ਰਹਿ ਬਲਾਲ ਤੇ ਬਾਦਸ਼ਾਹ ਤੂੰ ਖੁਦਾ ਹੈ ਤੇਰੇ ਵਿੱਚ ਤੇ ਖੁਦਾ ਵਿੱਚ ਕੋਈ ਭੇਦ ਨਹੀਂ ਸੱਚੇ ਪਾਤਸ਼ਾਹ ਗਰੀਬ ਬਾਜ ਅਖਲੰਗਾ ਗਰੀਬ ਬਾਜ ਬਖਸ਼ਿਸ਼ ਕਰੋ ਮੇਰੇ ਦਿਲ ਪਤਾ ਨਹੀਂ ਹੋਰ ਕਿੰਨੇ ਕੁ ਨੇ ਪਰ ਮੈਨੂੰ ਆਪਣੇ ਚਰਨਾਂ ਤੇ ਕੁਝ ਮੱਥਾ ਟੇਕ ਲੈਣ ਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਦੇ ਪਿਆਰ ਭਰੀ ਆਵਾਜ਼ ਨੂੰ ਸੁਣ ਕੇ ਅੰਦਰ ਚੰਗਾ ਰਾਇ ਬਲਾਰ ਅਸੀਂ ਛੋਟੇ ਆ ਤੇ ਬੱਚੇ ਆ ਤੁਹਾਡੇ ਤੇ ਜੇ ਤੁਹਾਡੀ ਮਰਜ਼ੀ ਕਰ ਲਓ ਉਸ ਰਾਏ ਬਲਾਰ ਨੇ ਆਪਣੇ ਸਿਰ ਤੋਂ ਦਸਤਾਰ ਲਾਈ ਉਹ ਦਾੜੀ ਦੇ ਨਾਲ ਸੂਰਾਂ ਦੇ ਚਰਨ ਚਾ ਲਿਆ ਤੇ ਗਲ ਦੇ ਨਾਲ ਕੁੱਟ ਕੇ ਲਾ ਲਿਆ ਪਤਾ ਨਹੀਂ ਕਿੰਨਾ ਟਾਈਮ ਨਿਕਲ ਗਿਆ ਇਹ ਪ੍ਰੇਮ ਦੀ ਕਹਾਣੀ ਹੈ ਸਤਿਗੁਰ ਦੇ ਸਿੱਖ ਦਾ ਪਿਆਰ ਸਤਿਗੁਰ ਦੇ ਨਾਲ ਮਿਹਰਮਾਨ ਮਾਤਾ ਪਿਤਾ ਨਾਲ ਲੋਕ ਸੁਭਾਇਆ ਜਿਹਨੂੰ ਸਤਿਗੁਰ ਦਾ ਪਿਆਰ ਹੀ ਨਹੀਂ ਮਿਲਿਆ ਜਿੰਨਾ ਖਨੇ ਸਤਿਗੁਰ ਦਾ ਦਰਸ਼ਨ ਨਹੀਂ ਕੀਤਾ ਜਿਹੜਾ ਮਨ ਸਤਿਗੁਰ ਨੂੰ ਮਨੁੱਖੀ ਜਾਣਦਾ ਹੈ ਉਸ ਨੂੰ ਸੰਸਾਰ ਤੋਂ ਕੀ ਮਿਲਿਆ ਖਾ ਪੀ ਕੇ ਸੌਂ ਕੇ ਸੰਸਾਰ ਸਾਰਾ ਹੀ ਮਰੀ ਜਾਂਦਾ ਹੈ ਇਹ ਤੋਂ ਸੋ ਕੀ ਲਿਆ ਇਸਨੇ ਜਿਸ ਨੂੰ ਐਸਾ ਸੁੰਦਰ ਸਦਮੂ ਨਹੀਂ ਮਿਲਿਆ ਜੇ ਮਿਲਿਆ ਵੀ ਅੱਖਾਂ ਦਰਸ਼ਨ ਕੀਤਾ ਤੇ ਪ੍ਰਤੀਤ ਹੀ ਨਾ ਆਈ ਇਸ ਤਰ੍ਹਾਂ ਟਾਈਮ ਨਿਕਲ ਗਿਆ ਉਹ ਭਾਵੇਂ ਕੋਈ ਵੀ ਮਨੁੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਅਸਾਈ ਹੋਵੇ ਕਿਸੇ ਤਰ੍ਹਾਂ ਦਾ ਵੀ ਇਨਸਾਨ ਹੈ ਉਸ ਨੂੰ ਕੁਝ ਪ੍ਰਾਪਤ ਨਾ ਹੋਇਆ ਐਵੇਂ ਗੱਲਾਂ ਕਰਕੇ ਤੇ ਵੇਖ ਕੇ ਤਮਾਸ਼ਾ ਜਗਤ ਦਾ ਟੁਰ ਗਿਆ ਤੇ ਤਮਾਸ਼ਾ ਜਿਹਨੇ ਬਣਾਇਆ ਹੋਇਆ ਉਹਦੇ ਦਰਸ਼ਨ ਕਰਕੇ ਲਾਭ ਨਾ ਉਠਾਇਆ ਪਰ ਇਹ ਸਤਿਗੁਰੂ ਦਾ ਦਰਸ਼ਨ ਕਰਕੇ ਸਤਿਗੁਰੂ ਦਾ ਦਰਸ਼ਨ ਕੀਤਾ ਤੇ ਸਤਿਗੁਰੂ ਨੂੰ ਪਰਮੇਸ਼ਰ ਜਾਣਿਆ ਤੋ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਇਹਦੀ ਉਸ ਕਾਮਨਾ ਨੂੰ ਇਹਦੀ ਉਸ ਪ੍ਰੇਮ ਨੂੰ ਮੁੱਖ ਰੱਖ ਕੇ ਜਾਂਦੇ ਹਨ ਸੁਖ ਦੁਖ ਆਦ ਦੁੰਦ ਸਮਝੋਆ ਇਹਦੇ ਹਿਰਦੇ 'ਚ ਕੀ ਹੈ ਇਹਨੂੰ ਸੁਖ ਦਾ ਨਹੀਂ ਪਤਾ ਤੇ ਦੁੱਖ ਦਾ ਵੀ ਨਹੀਂ ਪਤਾ ਦੁਆ ਨੂੰ ਛੱਡ ਕੇ ਸੁਖ ਦੇ 'ਚ ਮੰਨਿਆ ਨਸਨ ਵਿੱਚ ਤੇ ਦੌੜਨ ਵਿੱਚ ਦੁੱਖ ਨਹੀਂ ਮੰਨਿਆ ਸੁਖ ਤੇ ਦੇ ਵਿੱਚ ਹੈ ਤੇ ਮੇਰਾ ਸਤੂਰ ਦਾ ਸਤੂਰ ਦਾ ਦਰਸ਼ਨ ਦਾ ਵਿਛੋੜਾ ਨਾ ਪਵੇ ਮੇਥੋਂ ਮਿੰਟ ਵੀ ਪਾਸੇ ਨਾ ਹੋਇਆ ਜਾਏ ਜਿੰਨਾ ਹੀ ਮੈਂ ਦਰਸ਼ਨ ਕਰ ਲਾਂ ਤੇ ਉਹਨਾਂ ਹੀ ਲਾ ਦੇ ਜਦੋਂ ਲੱਤਾਂ ਬਾਹਾਂ ਵੱਲ ਧਿਆਨ ਹੋਏ ਤੇ ਥਕਾਵਟ ਵੱਲ ਪਤਾ ਲੱਗੇ ਵੀ ਲੱਤਾਂ ਵਾਲੀਆਂ ਥਾਗੀਆਂ ਨੇ ਬਾਹਾਂ ਥਾਗੀਆਂ ਨੇ ਉਹ ਧਿਆਨ ਤੇ ਆ ਸੀ ਉਸ ਤੇ ਸੁੰਦਰ ਵੱਲ ਧਿਆਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਸੀ ਲੱਤਾਂ ਵੱਲ ਧਿਆਨ ਹੋਏ ਥਕਾਵਟ ਦਾ ਪਤਾ ਲੱਗੇ ਥਕਾਵਟ ਦਾ ਹੀ ਕੋਈ ਪਤਾ ਨਹੀਂ ਇਸ ਤਰ੍ਹਾਂ ਦੀ ਹਾਲਤ ਹੈ ਉੱਤਰ ਗੁਰੂ ਨੇ ਨਿਕਟ ਹਕਾਰਾ ਤੇ ਪਾਤਸ਼ਾਹ ਵਿਆਹ ਹੋ ਕੇ ਘੋੜੇ ਤੋਂ ਉੱਤਰ ਬੈਠੇ ਉੱਤਰ ਕੇ ਅੱਗੇ ਜਾ ਰਿਹਾ ਸੀ ਆਵਾਜ਼ ਮਾਰੀ ਉਹ ਖਵਾਜਾ ਆ ਭਾਈ ਉਹ ਉਹਦਾ ਆ ਜਾ ਕਹੋ ਇੱਛਾ ਕਿਆ ਹਿਰਦੈ ਮੁਜਾਰਾ ਤਾਂ ਸੱਚੇ ਪਾਤਸ਼ਾਹ ਜਿਸ ਸਿੱਖਣੀ ਆਖ ਤੇਰੇ ਦੇ ਕੀ ਕਿਸ ਵਾਸਤੇ ਤੂੰ ਸੇਵਾ ਕਰਨਾ ਹੈ ਕਿਸ ਵਾਸਤੇ ਤੂੰ ਆਇਆ ਕਿਸ ਵਾਸਤੇ ਪ੍ਰੇਮ ਕਰ ਰਿਹਾ ਹੈ ਤੇ ਬਾਅਦ ਕਹਿੰਦੇ ਨੇ 10 ਭਾਈ ਖਵਾਜਾ ਤੇਰੇ ਮਨ ਵਿੱਚ ਤੇਰੇ ਚਿੱਤ ਵਿੱਚ ਐਸ ਵੇਲੇ ਕੀ ਇੱਛਾ ਤੇ ਕਿਸ ਤਰ੍ਹਾਂ ਸੇਵਾ ਕਰ ਰਿਹਾ ਕੀ ਭਾਵਨਾ ਤੇਰੇ ਅੰਦਰ ਸੁਣ ਕਰ ਹਾਥ ਜੋਰ ਬਚ ਭਾਖਾ ਆ ਜੀ ਸੁਣਦੇ ਆ ਸਾਰ ਹੱਥ ਜੋੜੇ ਤੇ ਕੀ ਅਰਜ਼ ਕੀਤੀ ਇੱਕ ਰਾਵਰ ਦਰਸ਼ਨ ਅਬਲਾਖਾ ਸੱਚੇ ਪਾਤਸ਼ਾਹ ਮੇਰੇ ਅੰਦਰ ਹੋਰ ਕੋਈ ਅਬਲਾਖਾ ਨਹੀਂ ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਨਹੀਂ ਕੋਈ ਰਾਜ ਆਦਿ ਜਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੇਰੇ ਅੰਦਰ ਇੱਕੋ ਹੀ ਬਲਖ ਹੈ ਜਿਸ ਜਨ ਕੋ ਕਾ ਦਰਸ ਪਿਆਸਾ ਨਾਨਕ ਆ ਕੇ ਫਲ ਪਰ ਜਾਤਾ ਸੱਚੇ ਪਾਤਸ਼ਾਹ ਕੇਵਲ ਆਪ ਦੇ ਦਰਸ਼ਨ ਕਰਨ ਦੀ ਲੋੜ ਹੈ ਦਰਸ਼ਨ ਕਰੀ ਜਾਵਾਂ ਮੇਰੇ ਇਹ ਅੰਦਰ ਲੋੜ ਹੈ ਤੇ ਇਹ ਹੀ ਮੇਰੇ ਮਨ ਦੀ ਖੁਸ਼ੀ ਹੈ ਅਪਰ ਚਾਨ ਮੇਰੇ ਕੋਈ ਸੱਚੇ ਪਾਤਸ਼ਾਹ ਹੋਰ ਜਾ ਹੋਰ ਲੋੜ ਅੰਦਰ ਕੋਈ ਵੀ ਨਹੀਂ ਹੈ ਮੇਰੇ ਅੰਦਰ ਸਦਾ ਸਮੀਪੀ ਤੁਮਰੇ ਹੋਈ ਤੇ ਸੱਚੇ ਪਾਤਸ਼ਾਹ ਮੈਂ ਸਦਾ ਹੀ ਕੋਲ ਹੋ ਕੇ ਤੁਹਾਡਾ ਸੁੰਦਰ ਮੁਖ ਦਾ ਦਰਸ਼ਨ ਕਰਦਾ ਰਵਾਂ ਬਸ ਮੇਰੇ ਇਹ ਬਲਕ ਹੈ ਸੇਵਾ ਕਰਤ ਰਹੋ ਨਿਸ਼ਕਾਮਾ ਤੇ ਸੱਚੇ ਪਾਤਸ਼ਾਹ ਕਦੀ ਵਾਸਤੇ ਮੇਰੇ ਅੰਦਰ ਹੋਰ ਕਾਮਨਾ ਆਏ ਹੀ ਨਾ ਮੈਂ ਸੇਵਾ ਕਰੀ ਜਾਵਾਂ ਤੇ ਨਿਸ਼ਕਾਮ ਹੋ ਕੇ ਤੇ ਇੱਕ ਤੇਰੇ ਦਰਸ਼ਨ ਤੇ ਪਾਸ਼ਾ ਇਹ ਮੇਰੇ ਅੰਦਰ ਮੰਗ ਲੱਗੀ ਰੇ ਇਸ ਤੋਂ ਇਲਾਵਾ ਹੋਰ ਕੋਈ ਮੇਰੇ ਚੇਤਨ ਪਰ ਮੰਗ ਆਏ ਉੱਠੇ ਹੀ ਨਾ